ਉਹ ਭਾਈ ਗੁੱਸਾ ਨਾ ਕਰੀ ਉਹ ਤੇਰੇ ਅੰਦਰ ਅਣਖ ਨਾਂ ਦੀ ਚੀਜ਼ ਹੈਗੀ ਆ ਕਿ ਨਹੀਂ ਓਏ ਉਧਰ ਸ਼ਰੀਕਾਂ ਦੇ ਬੇੜੇ 'ਚ ਭੰਗੜੇ ਪਈ ਜਾਂਦੇ ਆ ਤੂੰ ਇਧਰ ਪੈਗ ਪਾਈ ਜਾਂਦਾ ਉਹ ਆਹਾ ਹੀ ਟਾਈਮ ਆ ਸ਼ਰੀਕੇ ਨਿਉਂਦਾ ਪਾਉਣ ਦਾ ਤੈਨੂੰ ਦੱਸਾਂ ਮੈਂ ਉਹ ਨਾਲੇ ਨਵੀਂ ਵਿਆਹੀ ਭਾਬੀ ਨੂੰ ਵੀ ਤਾਂ ਪਤਾ ਲੱਗੇ ਉਹਦੇ ਬੈਲੀ ਜੇੜਦਾ ਦਾ ਉਹ ਜੇ ਕਿਤੇ ਤੇਰੀ ਜਗ੍ਹਾ ਮੈਂ ਹੁੰਦਾ ਨਾ ਓਏ ਮੈਂ ਸ਼ਰੀਕੇ ਬਾਜੀ ਦੱਸ ਦਿੰਦਾ ਓਏ ਮੈਂ ਪਾੜ ਕੇ ਰੱਖ ਦਿੰਦਾ ਮੈਂ ਸ਼ੀਰ ਮੈਂ ਪੀ ਜਾਂਦਾ ਸ਼ੀਰ ਮੈਂ ਚੱਲ ਫੇਰ ਕੁੱਟ ਜਨਵਾਲਾ ਨਹੀਂ ਯਾਰ ਆਉ ਸੁਹਾ ਕੜਤਾ ਜਾ ਪਾ ਕੇ ਸੋਣੀਏ ਮੈਂ ਵੀ ਸ਼ੰਗਨਾ ਦੀ ਖੱਟ ਦੀ ਤਿਆਰੀਆ ਆ ਹੱਥ ਰੱਖ ਭੁੱਲ ਗਈ ਮੈਂ ਕੁੰਡ ਕੱਢਣਾ ਜੇਠਾ ਵੇ ਮਾਫ ਕਰੀ ਉਹ ਪਰ ਜਾਈ ਤੇਰੇ ਸਹੁਰੇ ਨੇ ਜੇਠ ਨੂੰ ਵਿਆਹ ਤੇ ਬੁਲਾਇਆ ਹੀ ਨਹੀਂ ਫਿਰ ਕੁੰਡ ਕੀ ਤੋਂ ਕੱਢੇਂਗੇ ਉਹ ਚਾਚਾ ਜਿੱਥੇ ਆ ਬੰਦ ਟਪੂਸੀਆਂ ਮਾਰਦੇ ਨੇ ਦੋ ਚੱਟ ਟਪੂਸੀਆਂ ਮੈਂ ਮਾਰ ਲੈਂਦਾ ਜੇਠ ਬਣ ਕੇ ਮੈਂ ਕਿਹੜਾ ਪਰਜਾਈ ਦੇ ਚੁੰਡੀਆਂ ਵੜਦਾ ਸੀ ਮਾੜੀ ਮੋਟੀ ਸ਼ਰਮ ਕਰੋ ਬਲਵੀਰ ਸਿੰਘ ਤੇਰੇ ਨਾਲ ਲੱਛਣਾ ਕਰਕੇ ਤੈਨੂੰ ਕੁੜੀ ਦਿੱਤੀ ਕਿਸੇ ਨੇ ਪਿਓ ਦਾ ਪੁੱਤ ਬਣ ਕੇ ਦਫਾ ਹੋ ਜਾ ਨਹੀਂ ਤਾਂ ਬਾਲਾ ਤੱਤਾ ਨਹੀਂ ਹੋਈਦਾ ਚਾਚਾ ਜਿੰਨਾ ਦੇ ਸਿਰ ਤੇ ਛਾਲਾ ਮਾਰਦਾ ਫਿਰਦਾ ਨਾ ਪੈਂਦੀਆਂ 'ਚ ਕਿਸੇ ਨੇ ਨਹੀਂ ਖੜਨਾ ਇੱਥੇ ਉਹ ਨਾਲੇ ਐਨੀ ਹੇੜ ਇਕੱਠੀ ਕੀਤੀ ਐ ਕੋਈ ਬੰਦਾ ਬੰਦਾ ਵੀ ਸੱਦ ਲੈਣਾ ਸੀ ਓਏ ਬੰਦੇ ਵੀ ਹੈਗੇ ਆ ਚੰਨ ਮੱਖਣਾ ਟੜੂ ਟੜੂ ਪੈਰੀ ਬਣਾ ਬਾਬੂ ਜੀ ਬਾਬੂ ਜੀ लातों के भूत बातों से नहीं मानते बातों से आपने बहुत समझा लिया अब लातों से मैं समझाऊंगा कातिया खड़ा तेरे ਵੱਡੇ ਵੈਲੀ ਦੀ ਓਹੋ ਉਹ ਯਾਰ ਤੁਸੀਂ ਕੋ ਡਰੀ ਜਾਂਦੇ ਹੋ ਡਰਨਾ ਤੈਨੇ ਆ ਡਰ ਓਏ ਉਹ ਥੱਲੇ ਦੇ ਹੈਂ? ਉਹ ਤੁਹਾਡੀ ਭੈਣ ਨੂੰ ਨਾਲਾ ਵੱਢਿਆ ਗਿਆ ਓਏ ਆ ਜਾਓ ਕਦੋਂ ਆਉਂਗੇ ਜਦੋਂ ਮੈਂ ਵੱਢਿਆ ਗਿਆ ਕੋਈ ਨਾ ਇਹਨਾਂ ਨੂੰ ਤਾਂ ਹੁਣੇ ਮੈਂ ਦੱਸਦਾ ਸਾਈ ਸਣੀ ਨਾਲ ਬੰਦੇ ਬੰਦੇ ਬੇਇੱਜ਼ਤੀ ਹੋ ਗਈ ਕੋਈ ਗੱਲ ਨਹੀਂ ਹੁਣ ਬੰਦ ਕਰਕੇ ਦਿਖਾਇਓ ਆ ਗਿਆ ਤੁਹਾਡੇ ਫੁੱਫੜਾ ਅਸੀਂ ਮਿਹਨਤਾਂ ਨਾ ਕੀਤੀਆਂ ਤਰੱਕੀਆਂ ਪੱਕੇ ਰੰਗਾਂ ਵਾਂਗੂ ਯਾਰੀਆਂ ਵੀ ਪੱਕੀਆਂ ਅਸੀਂ ਮਿਹਨਤਾਂ ਨਾ ਕੀਤੀਆਂ ਤਰੱਕੀਆਂ ਪੱਕੇ ਰੰਗਾਂ ਵਾਂਗੂ ਯਾਰੀਆਂ ਵੀ ਪੱਕੀਆਂ ਗੱਲ ਵੱਟਦੇ ਨਹੀਂ ਆਪ ਤੋਂ ਜੇ ਵੱਡੇ ਦੀ ਇਹ ਨਾ ਸੋਚੀ ਵੈਰੀ ਵੱਟਣਾ ਨਹੀਂ ਜਾਣਦੇ ਯਾਰ ਔਖੇ ਵੇਲੇ ਖੜਦੇ ਨੇ ਜੱਟ ਦੇ ਕੱਲੜੀ ਜਿਹਾ ਤੇ ਨੀਜਿਆ ਤੇ ਨੀਜਿਆ ਤੇ ਨੀਜਿਆਂ ਤੇ ਨੱਚ ਨਾ ਹੈਨੀ ਲਿੰਕ ਜੱਟ ਦੇ ਮੁੱਕਦਾ ਜੇ ਹੋ ਕੇ